ਸੁੱਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੈ ਪ੍ਰੇਮ ਵਿਸ਼ੋਹਾ ਧਣੀ ਸੋ ਅੱਠੇ ਪਹਿਰ ਲਵੰਨ ਉਹ ਸੁੱਤੇ ਹੋਏ ਵੀ ਸੁਖੀ ਨੇ ਜਾਗਦੇ ਵੀ ਸੁਖੀ ਨੇ ਜਾਗਦੇ ਹੀ ਉਹ ਸੁੱਤੇ ਹੋਏ ਨੇ ਮਾਇਆ ਬਣੀ ਉਹ ਸੁੱਤੇ ਹੋਏ ਨੇ ਉਹ ਸੱਚ ਵੱਲ ਜਾਗਦੇ ਨੇ ਝੂਠ ਵੱਲੋਂ ਸੁੱਤੇ ਨੇ ਝੂਠ ਨਾਲ ਕੋਈ ਰਿਸ਼ਤਾ ਨਹੀਂ ਹੈ ਝੂਠ ਨਾਲ ਕੋਈ ਲਗਾਉ ਨਹੀਂ ਹੈ ਸੱਚ ਦਾ ਚਿੰਤਾ ਝੂਠ ਦੀ ਕੋਈ ਚਿੰਤਾ ਨਹੀਂ ਸੁੱਤੇ ਨੂੰ ਕੋਈ ਚਿੰਤਾ ਨਹੀਂ ਨਾ ਹੁੰਦੀ ਮਾਇਆ ਦੀ ਕੋਈ ਚਿੰਤਾ ਨਹੀਂ ਹੈ ਸੰਸਾਰ ਦੀ ਕੋਈ ਚਿੰਤਾ ਨਹੀਂ ਹੈ ਪਾਲ ਸ਼ਰੀਰ ਦੀ ਕੋਈ ਚਿੰਤਾ ਨਹੀਂ ਹੈ ਸੱਚ ਦੀ ਚਿੰਤਾ ਜੋ ਰੁੱਤੇ ਸਹਿ ਆਪਣੇ ਜਿਹੜੇ ਆਪਣੇ ਸਾਹ ਦੇ ਨਾਲ ਇਹਨਾਂ ਦਾ ਪ੍ਰੇਮ ਤੇ ਰੱਬ ਚ ਲੱਗੇ ਨੇ ਉਹ ਸੁਤਲੇ ਸੁਖੀ ਸਵਰਨ ਸੁਹੀ ਰਹਿਣਾ ਨੇ ਸੁਤਲੇ ਬੇਫਿਕਰ ਰਹਿੰਦੇ ਨੇ ਬੇਫਿਕਰ ਫਿਕਰੀ ਵੀ ਨਹੀਂ ਸੌਂਦੇ ਨੇ ਪ੍ਰੇਮ ਪੁਛਵਾ ਧਣੀ ਸੋ ਜਿਹੜਾ ਧਣੀ ਹੈ ਮਾਲਕ ਦਾ ਜਿਹੜਾ ਪ੍ਰੇਮ ਦਾ ਵਿਛੜਨਾ ਹੈ ਮਾਲਕ ਦੇ ਪ੍ਰੇਮ ਤੋਂ ਵਿਛੜਨਾ ਮਾਲਕ ਨਾਲੋਂ ਵਿਛੋੜਾ ਜਿਹੜਾ ਇੱਕ ਘੜੀ ਵਾਸਤੇ ਵੀ ਚੰਗਾ ਜੀ ਪ੍ਰੇਮ ਪੁਛਵਾ ਧਣੀ ਸੋ ਅੱਠੇ ਪੈਰ ਲੋ ਅੱਠੇ ਪੈਰ ਪਰੇਸ਼ਾਨ ਨੇ ਅੱਛਾ ਜੀ ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੇ ਉਹੀ ਸੁਖੀ ਹੈ ਜਿਹੜੇ ਆਪਣੇ ਚਿੱਤ ਨਾਲ ਇਕਮਿਕ ਹੋ ਗਏ ਹੈ ਜੀ ਤੇ ਜਿਨ੍ਹਾਂ ਦਾ ਪ੍ਰੇਮ ਵਿਸ਼ਵਾ ਧਣੀ ਸੋਂ ਅੱਠੇ ਲਵਨ ਉਹ ਜਿਹੜੇ ਨਹੀਂ ਜੁੜ ਸਕੇ ਜਿਨ੍ਹਾਂ ਦਾ ਪ੍ਰੇਮ ਨਾ ਹੋ ਸਕਿਆ ਉਹ ਅੱਠੇ ਪਹਿਰ ਦੁਖੀ ਹੈ ਲਵਨ ਦਾ ਭਾਵ ਇਹੀ ਲਵਾਂਗੇ ਜੀ ਉਹ ਕਰਦੇ ਹਾਏ ਹਾਏ ਹੈ ਜੀ ਉਹ ਅੱਠੇ ਪੈਰ ਜਿਹੜੇ ਨੇ ਬੇਚੈਨ ਨੇ ਉਹਨਾਂ ਨੂੰ ਸੁਖ ਨਹੀਂ ਆ ਜਿਹੜੇ ਜਿਹੜੇ ਵਿਛੜੇ ਨੇ ਠੀਕ ਹੈ ਜੀ ਇੱਥੇ 12 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ